ਥੱਥੇ ਅੱਖਰ ਤੋਂ ਉਪਦੇਸ਼ ਹੈ ਜੀ ਸਭ ਤੋਂ ਪਹਿਲਾਂ ਭਗਤ ਕਬੀਰ ਜੀ ਨੇ 23 ਨੰਬਰ ਪੌੜੀ 'ਚ ਦਿੱਤਾ ਹੈ ਜੀ ਥੱਥਾ ਅਥਾ ਥਾ ਨਹੀਂ ਪਾਵਾ ਉਹ ਅਥਾ ਇਹ ਥਿਰ ਨਾ ਰਹਾਵਾ ਥੱਥਾ ਅਥਾ ਥਾ ਨਹੀਂ ਪਾਵਾ ਇਹ ਅਥਾ ਗਿਆਨ ਹੈ ਸੰਸਾਰ ਦਾ ਗਿਆਨ ਅਥਾ ਹੈ ਤੇ ਲੋਕ ਦਾ ਗਿਆਨ ਇਹਦੀ ਥਾ ਨਹੀਂ ਪਾਈ ਕਿਸੇ ਨੇ ਬ੍ਰਹਮ ਇਹ ਗਿਆਨ ਲੈਣ ਵਾਸਤੇ ਮਾਇਆ ਦਾ ਉਹ ਕਹਿੰਦੇ ਨੇ ਉਹ ਵੜ ਗਿਆ ਸੀ ਨਲਕੀ 'ਚ ਕਰੋੜਾਂ ਸਾਲ ਵਿੱਚ ਰਿਹਾ ਖੋਜਦਾ ਰਿਹਾ ਮਾਇਆ ਨੂੰ ਨੇਤ ਨੇਤ ਕਰਕੇ ਬਾਹਰ ਨਿਕਲਿਆ ਆ ਅਥਾ ਅਥਾ ਨਹੀਂ ਪਾਵਾ ਉਹ ਅਥਾ ਇੱਥੇ ਨਹੀਂ ਰਹਾਵਾ ਜਿੰਨਾ ਚਿਰ ਮਾਇਆ ਦਾ ਕਹਿਣਾ ਅਥਾ ਹੈ ਉਹਨਾਂ ਜਿਹੜੇ ਮਨ ਸਿਰਕ ਵੀ ਹੋ ਜਵੇ ਇਹ ਨਹੀਂ ਸੀ ਕਰਨਾ ਮਾਇਆ ਦੇ ਵਿੱਚੋਂ ਮਾਇਆ ਨਹੀਂ ਸੀ ਖੋਜਣੀ ਖੋਜਣਾ ਆਪਣਾ ਆਪ ਸੀ ਮਾਇਆ ਖੋਜਣ ਲੱਗ ਉਹਨਾਂ ਵਾਸਤੇ ਅਥਾ ਰਹੂਗਾ ਹੀ ਰਹੂਗਾ ਜੇ ਚੇਤਨ ਖੋਜ ਲੈਂਦੇ ਜੜ ਚੋਂ ਸੌਖਾ ਸੀ ਰੇਤੇ ਚੋਂ ਖੰਡ ਬਾਹਰ ਕਰਨੀ ਖੰਡ ਥੋੜੀ ਜੀ ਬਾਹਰ ਕਰ ਲੈਂਦੇ ਰੇਤਾ ਪੈ ਰਹਿਣ ਦਿੰਦੇ ਅਡੋ ਅਡ ਕਰਨ ਦਾ ਤਰੀਕਾ ਇਹ ਸੀ ਚੇਤਨ ਦਾ ਗਿਆਨ ਲੈਣ ਦੀ ਲੋੜ ਸੀ ਚੇਤਨ ਦਾ ਗਿਆਨ ਪੂਰਾ ਲਿਆ ਜਾ ਸਕਦਾ ਹਾਂਜੀ ਅੱਛਾ ਜਿਹੜਾ ਪਹਿਲਾ ਥੱਥਾ ਥਾ ਇਹ ਮਾਇਆ ਵਾਸਤੇ ਆਇਆ ਜੀ ਅਥਾ ਗਿਆਨ ਹੈ ਤਿੰਨ ਲੋਕ ਦਾ ਤਿੰਨ ਲੋਕ ਦਾ ਅਸੀਂ ਮਾਇਆ ਵਾਲਾ ਚੈਪਟਰ ਨਹੀਂ ਛੇੜਿਆ ਹੋਇਆ ਇਹਦੇ ਵਿੱਚ ਮਾਇਆ ਵਾਲਾ ਚੈਪਟਰ ਬੰਦ ਕੀਤਾ ਹੋਇਆ ਅੱਛਾ ਉਹ ਅਥਾ ਅਸੀਂ ਚੇਤਨ ਵਾਲਾ ਚੈਪਟਰ ਸ਼ੁਰੂ ਕਰਕੇ ਚੇਤਨ ਦਾ ਗਿਆਨ ਪੂਰਾ ਕਰ ਲਿਆ ਬਸ ਦੂਆ ਰਹਿ ਗਿਆ ਥਾ ਆ ਗਿਆ ਥਾ ਇਸ ਕਰਕੇ ਕੇਤਨ ਨਾਲ ਜੜ ਅੱਡ ਕਰਦੇ ਨੇ ਨਹੀਂ ਜੇ ਦੁਬਾਰਾ ਲਿਖਿਆ ਉਹ ਥਾ ਇਹ ਥਿਰ ਨਾ ਵਾ ਇਹਦਾ ਕੀ ਭਾਵ ਹੈ ਤੇ ਲੋਕ ਦਾ ਗਿਆਨ ਕਾਦਾ ਹੁੰਦਾ ਕੇਤਨ ਨਾਲ ਜੜ ਨੂੰ ਅੱਡ ਕਰਨਾ ਤੇ ਲੋਕ ਦਾ ਗਿਆਨ ਦੋਹਾਂ ਨੂੰ ਅੱਡ ਕਰਦਾ ਨਹੀਂ ਅਥਾ ਕੌਣ ਹੈ ਉਹ ਅਥਾ ਇਹ ਥਿਰ ਨਾ ਵਾ ਇਹ ਕੌਣ ਹੈ ਜਿੰਨਾ ਜਿਹੜੇ ਗਿਆਨ ਤੇ ਲੋਕ ਦਾ ਅਥਾ ਇਹਦੇ ਵਾਸਤੇ ਅੱਛਾ ਜੀ ਜਿਹਦੇ ਵਾਸਤੇ ਅਥਾ ਗਿਆਨ ਅਥਾ ਰਹਿ ਜਾਂਦਾ ਥਾ ਨਹੀਂ ਪਈ ਉਹਨਾਂ ਜਿਹੜੇ ਚੱਲਦੀ ਰਹਿੰਦਾ ਮਨ ਠਾ ਕਦ ਹੋਇਆ ਚੇਤਨ ਨੂੰ ਫੜ ਕੇ ਸਿਰੇ ਚਲੇ ਗਏ ਅਸੀਂ ਚੇਤਨ ਦੂਆ ਸਿਰਾ ਮਿਲ ਗਿਆ ਚੇਤਨ ਦਾ ਸੱਚਖੰਡ ਤੋਂ ਆਇਆ ਸੀ ਸੱਚਖੰਡ ਨੇ ਪਛਾਤਾ ਉੱਥੇ ਤੱਕ ਦਾ ਗਿਆਨ ਲੈ ਲਿਆ ਆਇਆ ਕਿਉਂ ਸੀ ਜਾਊਗਾ ਕਿਵੇਂ ਕਿਵੇਂ ਆਇਆ ਸੀ ਇਹ ਪਤਾ ਲੱਗ ਗਿਆ ਜਿਵੇਂ ਜਾਊਗਾ ਉਹ ਪਤਾ ਲੱਗ ਗਿਆ ਬਸ ਮਾਇਆ ਦੇ ਗਿਆਨ ਦੀ ਤਾਂ ਲੋੜ ਹੀ ਨਹੀਂ ਸੀ ਸਾਨੂੰ ਗਿਆਨ ਤਾਂ ਚੇਤਨ ਦਾ ਲੈਣਾ ਸੀ ਮਸਲਾ ਤਾਂ ਘਰ ਜਾਣ ਦਾ ਸੀ ਬਾਕੀ ਗਿਆਨ ਦਾ ਸਰੀਰ ਵਾਸਤੇ ਹੈ ਨਾ ਮਾਇਆ ਦਾ ਗਿਆਨ ਸਰੀਰ ਵਾਸਤੇ ਚੇਤਨ ਵਾਸਤੇ ਨਹੀਂ ਹੈ ਠੀਕ ਹੈ ਜੀ ਥੋੜੇ ਥਲ ਥਾਨਕ ਆਰੰਭੈ ਬਿਨ ਹੀ ਥੰਬੈ ਮੰਦਰ ਥੰਬੈ ਥੋੜੇ ਥਲ ਥਲ ਥੋੜਾ ਹੈ ਖੁਸ਼ਕੀ ਥੋੜੀ ਹੈ ਬਗੜ ਲਿਆ ਨਾ ਜਗਾ ਬਗੜ ਲਈ ਉਹ ਜ਼ਿਆਦਾ ਬਗੜ ਲਈ ਤੇ ਜ਼ਿਆਦਾ ਰੱਖ ਲਈ ਵਕਾਨ ਦੀ ਤੇ ਵੱਡੀ ਕਰ ਲਈ ਜਗਾ ਥੋੜੀ ਸੀ ਤਿੰਨ ਲੋਕ ਦਾ ਗਿਆਨ ਦਾ ਦਾਇਰਾ ਕਰ ਲਿਆ ਜੀਵਨ ਥੋੜਾ ਸੀ ਹੁਣ ਬਿਨ ਥਮ ਥੱਲੇ ਥਮਲੇ ਪਿੱਲਰ ਤਾਂ ਬਣਾਏ ਨਹੀਂ ਮੰਦਰ ਨੂੰ ਸਭਣਾ ਚਾਹੁੰਦਾ ਨਿਵਾ ਭਰੀਆਂ ਦੀ ਮੰਦਰ ਸਭਨਾ ਚਾਹੁੰਦਾ ਨਿਵਾ ਕਿੱਥੇ ਭਰੇ ਅਸਲ ਦੇ ਵਿੱਚ ਆਕਾਸ਼ ਦੇ ਵਿੱਚ ਸੁਰਤ ਟਿਕਾਉਂਦਾ ਹੈ ਉੱਤੇ ਕਿਵੇਂ ਟਿਕੇ ਆਕਾਸ਼ ਵਿੱਚ ਆਕਾਸ਼ ਸੁਰਤ ਨਹੀਂ ਟਿਕਣੀ ਸੀ ਹਿਰਦੇ ਟਿਕਣੀ ਸੀ ਜਾ ਕੇ ਇਹਨੇ ਦਿਮਾਗ 'ਚੋਂ ਆਕਾਸ਼ ਜੋੜ ਲਈ ਸੁਰਤ ਉੱਥੇ ਦਾ ਆਕਾਸ਼ ਦੇ ਵਿੱਚ ਮੰਦਰ ਕਿਵੇਂ ਬਣ ਜੂਗਾ ਕਾਲਪਨਿਕ ਮਤ ਬਣਾ ਲਈ ਉੱਥੇ ਜਾ ਕੇ ਕਲਪਨਾ ਦਾ ਧਰਮ ਬਣਾ ਲਿਆ ਇੱਥੇ ਕਲਪਨਾ ਦਾ ਭਗਵਾਨ ਬਣਾ ਲਿਆ ਕਲਪਨਾ ਦਾ ਸਭ ਕੁਝ ਬਣਾ ਲਿਆ ਕਲਪਨਕ ਮਤ ਬਣਾ ਲਈ ਪੂਰਾ ਡਿਜ਼ਾਈਨ ਬਣਾ ਲਿਆ ਹੈ ਕੁਝ ਵੀ ਭੂਮੀਆਂ ਤੋਂ ਬਿਨਾ ਮੰਦਰ ਤੇ ਛੱਤ ਪਾਉਣੀ ਚਾਹੁੰਦਾ ਪਿੱਲਰ ਥਮਲੇ ਨਹੀਂ ਬਣਾਏ ਕਿਤੇ ਕਿਉਂਕਿ ਥਮਲੇ ਦਾ ਤਾਂ ਬਣਾਉਂਦਾ ਜੇ ਜ਼ਮੀਨ ਹੋਣੀ ਹੁੰਦੀ ਜ਼ਮੀਨ ਤੋਂ ਬਾਹਰ ਥਮਲੇ ਬਣਾਉਂਦਾ ਆਪਣੇ ਹਿਰਦੇ ਤੋਂ ਬਾਹਰ ਪ੍ਰਕਾਸ਼ ਬਣਾਉਂਦਾ ਫਿਰਦਾ ਥੰਮਾ ਥੰਮਣ ਜੋ ਗੁਰ ਕਾ ਸ਼ਬਦ ਮਨੈ ਥੰਮਣ ਤਾਂ ਗੁਰ ਕੇ ਸ਼ਬਦ ਨਾਲ ਤਾਂ ਥੰਮ ਲੱਗ ਜੂਗਾ ਹੈ ਜੀ ਗੁਰ ਕਾ ਸ਼ਬਦ ਤਾਂ ਲਾਉਂਦਾ ਨਹੀਂ ਉਹਦਾ ਆਪਣੇ ਉਡਾਰੀਆਂ ਲਾਉਂਦਾ ਸਮਝ ਕੇ ਠੀਕ ਹੈ ਗੁਰ ਕੇ ਸ਼ਬਦ ਕਾ ਥੰਮਣ ਲਾਉਣਾ ਸੀ ਉਹ ਲਾਇਆ ਨਹੀਂ ਤਾਂ ਹੁਣ ਇਹ ਬਿਨ ਹੀ ਥੰਮ ਹੈ ਮੰਦਰ ਥੰਮੈ ਗੁਰ ਦਾ ਸ਼ਬਦ ਹੁੰਦਾ ਤਾਂ ਸਭ ਲੱਗ ਜਾਂਦਾ ਗੁਰ ਦਾ ਸ਼ਬਦ ਹੈ ਨਹੀਂ ਬਿਨਾਂ ਗੁਰ ਦਾ ਸ਼ਬਦ ਤੋਂ ਮੰਦਰ ਨੂੰ ਮਨ ਨੂੰ ਥੰਮਣਾ ਚਾਹੁੰਦਾ ਮਨ ਨੂੰ ਰੋਕਣਾ ਚਾਹੁੰਦਾ ਗਿਆਨ ਦਾ ਬੱਧਾ ਮਨ ਰੁਕਦਾ ਮਨ ਕੇ ਮੈਂ ਰੁਕ ਜੂ ਆਕਾਸ਼ 'ਚ ਠੀਕ ਹੈ ਜੀ ਇਹ 23ਵੀਂ ਪੌੜੀ ਦਾ ਉਪਦੇਸ਼ ਹੈ ਜੀ ਹੁਣ ਗੁਰੂ ਨਾਨਕ ਸਾਹਿਬ ਵੱਲੋਂ ਉਪਦੇਸ਼ ਹੈ ਜੀ ਆਸਾ ਮਹੱਲਾ ਪਹਿਲਾ ਪੱਟੀ ਲਿਖੀ ਹਾਂ ਤਥੈ ਥਾਨ ਥਾਨ ਥਾਨੰਤਰ ਸੋਈ ਜਾ ਕਾ ਕੀਆ ਸਭ ਹੋਆ ਸੱਤਾ ਕਹਿੰਦਾ ਥਾਂ ਤਨੰਤਰ ਸਾਰਿਆਂ ਦੇ ਅੰਦਰ ਜਿਹੜੀ ਜਗ੍ਹਾ ਹਿਰਦਾ ਸਾਰਿਆਂ ਚੋਂ ਇੱਕੋ ਹੀ ਹੈ ਉਹ ਆਪ ਹੀ ਹੈ ਸੋਈ ਜਾਗਾ ਕੀ ਹੈ ਸਭ ਹੋਆ ਜਿਹਦਾ ਕੀਤਾ ਸਾਰੇ ਹੋਇਆ ਹੈ ਚਾਨਣ ਨਾਲ ਉਸੇ ਨੇ ਕੀਤਾ ਤੇਰੇ ਅੰਦਰ ਤੇਰੀ ਉਤਪਤੀ ਉਸੇ ਤੋਂ ਹੀ ਹੈ ਉਹ ਸਾਰਿਆਂ ਦੇ ਅੰਦਰ ਹੀ ਹੈ ਹਾਂਜੀ ਕਿਆ ਪਰਮ ਕਿਆ ਮਾਇਆ ਕਹੀਏ ਜੋ ਤਿਸ ਭਾਵੈ ਸੋਈ ਭਲਾ ਕਿਆ ਪਰਮ ਕਿਆ ਮਾਇਆ ਕਹੀਏ ਕੀ ਪਰਮ ਹੈ ਕੀ ਮਾਇਆ ਇੱਕੋ ਹੀ ਗੱਲ ਹੈ ਕੀ ਕਹੀਏ ਪਰ ਮਾਇਆ ਨੂੰ ਪਰਮ ਕਹੀਏ ਕਿ ਪਰਮ ਨੂੰ ਮਾਇਆ ਕਹੀਏ ਜੋ ਤਸ ਪਾਵੈ ਸੋਈ ਪਲਾ ਪਲਾ ਉਹ ਆ ਜਿਹੜਾ ਉਹਨੂੰ ਚੰਗਾ ਲੱਗਦਾ ਮਾਇਆ ਪਰਮ ਆ ਪਰਮ ਮਾਇਆ ਆਪਾਂ ਨੇ ਤੇ ਕੀ ਲੈਣਾ ਜੋ ਕੁਝ ਹੈ ਤੁਹਾਡੇ ਸਾਹਮਣੇ ਆਪ ਸਤ ਆ ਸਭ ਸਤ ਜਿਹੜਾ ਆਪ ਸੱਤ ਹੈ ਉਹਨੇ ਬਿਜਲੀ ਮਾਇਆ ਬਣਾਈ ਹੈ ਉਹ ਸੱਤ ਹੈ ਸਾਡੇ ਸਾਹਮਣੇ ਹੀ ਹੈ ਸਭ ਕੁਝ ਪਰਮ ਨਹੀਂ ਹੈ ਮਾਇਆ ਪਰਮ ਸਾਨੂੰ ਹੋਏ ਹੈ ਕਿ ਮੈਂ ਮਾਇਆ ਮੈਂ ਸ਼ਰੀਰ ਪਰਮਾ ਹੈ ਜੋ ਅਸੀਂ ਆਪਣੇ ਆਪ ਨੂੰ ਸਮਝਦੇ ਆ ਉਹ ਅਸੀਂ ਹੈ ਨਹੀਂ ਜੋ ਹੈਗੇ ਉਹ ਅਸੀਂ ਸਮਝਿਆ ਨਹੀਂ ਇਹ ਪਰਮ ਹੁਣ ਸਾਨੂੰ ਇਹ ਪਰਮ ਮੇਰਾ ਕੀਤਾ ਕੁਝ ਹੋ ਜੂ ਅਸੀਂ ਇਹ ਸਮਝਣਾ ਵੀ ਤੂੰ ਕਰਦਾ ਉਹ ਭਲਾ ਜੋ ਕੀਤਾ ਉਹ ਭਲਾ ਜੋ ਕਰੇਗਾ ਉਹ ਭਲਾ ਬਸ ਸਮਝ ਇਹ ਸੀਗਾ ਜੀ 20ਵੀਂ ਪੌੜੀ ਦਾ ਉਪਦੇਸ਼ ਹੁਣ ਥੱਤੇ ਅੱਖਰ ਦਾ ਆਪਾਂ ਪਹਿਲੀ ਪੌੜੀ 'ਚ ਵੀ ਕਰਕੇ ਹਟੇ ਆ ਗੁਰੂ ਅਮਰਦਾਸ ਜੀ ਦਾ ਇਹ ਦੀ ਪੰਕਤੀ ਹੋਈ ਹੈ ਜੀ ਕਿਉਂਕਿ ਚਾਰ ਅੱਖਰ ਇੱਕ ਇੱਕ ਪੌੜੀ 'ਚ ਉਹਨਾਂ ਨੇ ਪਾਏ ਹੋਏ ਆ ਚਾਰੇ ਅੱਖਰਾਂ ਦਾ ਜਿਹੜਾ ਉਪਦੇਸ਼ ਆ ਆਪਾਂ ਪਹਿਲਾਂ ਵੀ ਕੀਤਾ ਤਤੈ ਤਾਮਸ ਜਲਿਓ ਮੂੜੇ ਥੱਥੇ ਥਾਨ ਭ੍ਰਿਸ਼ਟ ਹੋਆ ਹਾਂ ਤਤੈ ਤਾਮਸ ਜਲਿਓ ਮੂੜੇ ਤਮਾਗੁੜ ਜੀ ਜਲ ਗਿਆ ਤੂੰ ਤ੍ਰਿਸ਼ਨਾ ਦੇ ਅੱਗੇ ਜਲਿਆ ਹੈ ਇਸ ਕਰਕੇ ਤੇਰਾ ਹਿਰਦਾ ਥਾਨ ਭ੍ਰਿਸ਼ਟ ਹੋਇਆ ਹੈ ਠੀਕ ਹੈ ਜੀ ਹੁਣ ਹੈ ਜੀ ਉਪਦੇਸ਼ ਬਾਬਨ ਅਖਰੀ ਮਹੱਲਾ ਪੰਜਵਾਂ ਪੌੜੀ 33 ਪੌੜੀ ਥੱਥਾ ਥਿਰ ਕੋਉ ਨਹੀਂ ਕਾਇ ਪਸਾਰੂ ਪਾਉ ਅਨਿਕ ਬੰਚ ਬਲ ਛਲ ਕਰੂ ਮਾਇਆ ਏਕ ਉਪਾਵ ਥੱਥਾ ਫਿਰ ਕੋਉ ਨਹੀਂ ਥੱਤੇ ਦਾ ਉਪਦੇਸ਼ ਹੈ ਪੰਜਵੇਂ ਪਾਸ਼ਾ ਦਾ ਕਿ ਇੱਥੇ ਕੋਈ ਥਿਰ ਨਹੀਂ ਰਹਿਣ ਵਾਲਾ ਕੁਝ ਵੀ ਥਿਰ ਨਹੀਂ ਇੱਥੇ ਇਹ ਮਾਇਆ ਉੜ ਜਾਣੀ ਹੈ ਸਭ ਫਿਰ ਕੱਚ ਨਹੀਂ ਕਾਇ ਪਸਾਰੋ ਪਾਉ ਫਿਰ ਗਾਂ ਦੇ ਗਾਂ ਪਾਉ ਕਾਹਨੂੰ ਪਸਾਰਦੇ ਜਾਂਦੇ ਫਿਰ ਤਾਂ ਰਹਿਣ ਵਾਲਾ ਤਾਂ ਹੈ ਰਹਿਣਾ ਤਾਂ ਹੀ ਨਹੀਂ ਇੱਥੇ ਅਨਕ ਬੰਚ ਬਲ ਛਲ ਕਰੋ ਅਨੇਕਾ ਪ੍ਰਕਾਰ ਦੇ ਬਲ ਛਲ ਕਰਕੇ ਛਲ ਕਪਟ ਕਰਕੇ ਮਾਇਆ ਇਹ ਕੋ ਪਾਓ ਕੋਈ ਉਪਾਅ ਕਰ ਰਹੇ ਆ ਮਾਇਆ ਇਕੱਠੀ ਕਰਕੇ ਮਾਇਆ ਕੋਈ ਉਪਾਅ ਨਹੀਂ ਹੈ ਉਪਾਅ ਕਰਨਾ ਸੀ ਕੁਝ ਜਿਹੜੇ ਕੰਮ ਆਇਆ ਸੀ ਜਿਹੜਾ ਨਾਮ ਲੈਣ ਆਇਆ ਸੀ ਨਾਮ ਕਿਵੇਂ ਮਿਲੇ ਇਹਦਾ ਉਪਾਅ ਕਰਨਾ ਸੀ ਕਿੱਥੋਂ ਮਿਲੇ ਇਹ ਉਪਾਅ ਕੀਤਾ ਨਹੀਂ ਪਾਪ ਸਾਗਰ ਚੱਲਣਾ ਕੋਈ ਵੇੜਾ ਬੰਨ ਲੈਂਦਾ ਕਾਇਮ ਰਹਿੰਦੇ ਉਹ ਕੀਤਾ ਨਹੀਂ ਹੋਰੇ ਬਹੁਤ ਕਰਨ ਲੱਗਿਆ ਹਾਂ ਹਾਂਜੀ ਥੈਲੀ ਸੰਚੋਂ ਸ਼ਰਮ ਕਰੂੰ ਥਾਕ ਪਰੂੰ ਗਾਵਾਰ ਮਨ ਕੇ ਕਾਮਨਾ ਆਵਈ ਅੰਤੇ ਔਸਰ ਬਾਰ ਸ਼ਰਮ ਕਰੋ ਕੁਛ ਸ਼ਬਦ ਵਿਚਾਰ ਕਰੋ ਜੇ ਥੈਲੀ ਭਰਦੀ ਹੈ ਕੋਈ ਹਿਰਦੇ ਦੀ ਥੈਲੀ ਭਰ ਲੋ ਗਿਆਨ ਨਾਲ ਗੁਰਬਾਣੀ ਦੇ ਗਿਆਨ ਨਾਲ ਥੈਲੀ ਸੰਚੋ ਸ਼ਰਮ ਕਰੋ ਥਾਕ ਪਰੋ ਗਵਾਰ ਨਹੀਂ ਤਾਂ ਬਾਹਰ ਦੀਆਂ ਥੈਲੀਆਂ ਭਰਦੇ ਭਰਦੇ ਥੱਕ ਜਾਓਗੇ ਇਹ ਗਵਾਰ ਸਾਬਤ ਹੋ ਜਾਓਗੇ ਬਾਹਰ ਦੀਆਂ ਥੈਲੀਆਂ ਨਾਲ ਥੈਲੀ ਸੰਚੋ ਸ਼ਰਮ ਕਰੋ ਸ਼ਰਮ ਕਰਦੇ ਹੋ ਥੈਲੀਆਂ ਭਰੀ ਜਾਂਦੇ ਹੋ ਕਰਦੇ ਕਰਦੇ ਥੱਕ ਕੇ ਸਾਰੇ ਥੱਕ ਜਾਂਦੇ ਮਨ ਕੇ ਕਾਮਨ ਆਵੇ ਅੰਤੇ ਚ ਸਰਵਾਰ ਇਹ ਥੈਲੀਆਂ ਨਹੀਂ ਮਨ ਦੇ ਕੰਮ ਆਉਣੀਆਂ ਗਿਆਨ ਦੀ ਥੈਲੀ ਭਰ ਲਓ ਉਹ ਕੰਮ ਆ ਸਕਦੀ ਹੈ ਨਾਮ ਦੀ ਥੈਲੀ ਕੰਮ ਆ ਸਕਦੀ ਹੈ ਇਹ ਮਾਇਆ ਦੀਆਂ ਥੈਲੀਆਂ ਨਹੀਂ ਕੰਮ ਆਉਣੀਆਂ ਹਾਂਜੀ ਥਿਤ ਪਾਵੋ ਗੋਬਿੰਦ ਭਜੋ ਸੰਤੋ ਕੀ ਸਿੱਖ ਲਿਓ ਪ੍ਰੀਤ ਕਰੋ ਸਦ ਏਕ ਸਿਉ ਈਆ ਸਾਚਾ ਸਨੇਹ ਥਿਤ ਪਾਵੋ ਜੇ ਟਿਕ ਟਿਕਾਓ ਚਾਹੁੰਦੇ ਵੀ ਟਿਕ ਜੀਏ ਜੰਮਣ ਮਰਨਾ ਕਟਿਆ ਜਾਵੇ ਟਿਕਾਓ ਆ ਜਵੇ ਫਿਰ ਹੋ ਜੀਏ ਗੋਬਿੰਦ ਭਜੋ ਗੋਬਿੰਦ ਨਾਲ ਜੁੜੋ ਆਪਣੇ ਮੂਲ ਨਾਲ ਜੁੜੋ ਸੰਤੋ ਕੀ ਸਿੱਖ ਲੈ ਸੰਤ ਜਨਾਂ ਦੀ ਸਿੱਖਿਆ ਲੈ ਲੋ ਟਿਕਾਉ ਜਿਹਨਾਂ ਦੇ ਅੰਦਰ ਹੋਇਆ ਉਹਨਾਂ ਦੀ ਸਿੱਖਿਆ ਲਓ ਕਿਵੇਂ ਉਹਨਾਂ ਨੂੰ ਟਿਕਾਉ ਹੋਇਆ ਜਿਹੜੇ ਆਪ ਟਿਕੇ ਨੇ ਉਹ ਟਿਕਾ ਉਹ ਦੱਸ ਸਕਦੇ ਨੇ ਟਿਕਾਉ ਕਿਵੇਂ ਹੁੰਦਾ ਪ੍ਰੀਤ ਕਰੋ ਸਦ ਇੱਕ ਚੋਂ ਕਰਾਲ ਪ੍ਰੀਤ ਕਰੋ ਕਿਹਦੇ ਨਾਲ ਕਰੋ ਸੱਚ ਨਾਲ ਆਪਣੇ ਅੰਦਰ ਦੇ ਨਾਲ ਸਤ ਸਰੂਪ ਨਾਲ ਕਿਆ ਸੱਚਾ ਸੁਦੇਓ ਇਹ ਸੱਚਾ ਸੁਨੇ ਹੈ ਸੱਚਾ ਸੁਨੇ ਹੈ ਆਪਣੇ ਮੂਲ ਨਾਲ ਪ੍ਰੀਤ ਕਰੋ ਜੇ ਬਾਹਰ ਮਾਇਆ ਨਾ ਕਰੋਗੇ ਝੂਠਾ ਸੁਨੇ ਹੈ ਉਹ ਨਹੀਂ ਰਹਿਣ ਵਾਲਾ ਮਾਇਆ ਦਾ ਸੁਨੇ ਜਿਹੜਾ ਝੂਠ ਦਾ ਸੁਨੇ ਹੈ ਹਾਂਜੀ ਕਾਰਣ ਕਰਨ ਕਰਾਵਣੋ ਸਭ ਬਿਰੀ ਏਕੋ ਹਾਥ ਜਿਤ ਜਿਤ ਲਾਵੋ ਤਿਤ ਤਿਤ ਲੱਗੈ ਨਾਨਕ ਜੰਤ ਅਨਾਥ ਕਾਰਣ ਕਰਨ ਕਰਾਵਣੋ ਕਾਰਣ ਕਰਨ ਕਰਨ ਵਾਲਾ ਕਾਰਣ ਕਰਾਵਣ ਵਾਲਾ ਸਭ ਬਿਤ ਏਕ ਹੈ ਹੱਥ ਇੱਕੋ ਹੀ ਹੱਥ ਹੈ ਉਹ ਕੀ ਹੈ ਹੁਕਮ ਇੱਕ ਦੇ ਹੱਥ 'ਚ ਹੈ ਹੁਕਮ ਦੇ ਹੱਥ 'ਚ ਹੈ ਉਹ ਹੁਕਮ ਹੱਥ ਹੈ ਹੁਕਮ ਹੱਥ ਕੋ ਕੌਣ ਮੇਟ ਸਕੇ ਕਾਲ ਕਲਮ ਹੁਕਮ ਹੱਥ ਹੁਕਮ ਹੀ ਹੈ ਜੇ ਤਿਜੇ ਤਲਾਵੋ ਤਿਤ ਤਿਤ ਲਗਾਏ ਨਾਨਕ ਜਨਤ ਅਨਾਥ ਜੰਤਾ ਦੇ ਬਸ ਵਿੱਚ ਕੁਝ ਨਹੀਂ ਹੈਗਾ ਜੇ ਤਿਜੇ ਤਲਾ ਲਾਵੋ ਤਿਤ ਤਿਤ ਲੱਗਣਾ ਨਾਨਕ ਕਰਤੇ ਕੀ ਜਾਣੇ ਕਰਤਾ ਰਚਨਾ ਕਰਤੇ ਦੀ ਰਚਨਾ ਨੂੰ ਕਰਤਾ ਜਾਣਦਾ ਇਹ ਤਾਂ ਜਿੱਧਰ ਜਿੱਧਰ ਆਏ ਹੋਏ ਨੇ ਉਦੋਂ ਤੋਂ ਲੁਕੇ ਰਹਿੰਦੇ ਇਹਨਾਂ ਦੇ ਹੱਥ 'ਚ ਕੁਝ ਨਹੀਂ ਇਹਨਾਂ ਦੇ ਹੱਥ 'ਚ ਕੋਈ ਚੀਜ਼ ਨਹੀਂ ਪਾਵਰ ਨਹੀਂ ਸ਼ਕਤੀ ਨਹੀਂ ਹਾਂਜੀ ਠੀਕ ਹੈ ਜੀ ਇੱਥੇ 33ਵੀਂ ਪੌੜੀ ਦਾ ਉਪਦੇਸ਼ ਸਮਾਪਤ ਹੈ ਜੀ ਨਾਲੇ ਥੱਥੇ ਅੱਖਰ ਦਾ ਉਪਦੇਸ਼ ਚਾਰਾਂ ਬਾਣੀਆਂ ਚੋਂ ਆਪਾਂ ਨੂੰ ਪ੍ਰਾਪਤ ਹੋਇਆ ਕਬੀਰ ਸਾਹਿਬ ਨੇ ਕਿਹਾ ਸੀ ਵੀ ਅਥਾ ਦਾ ਜੇ ਥਾ ਪਾਉਣਾ ਹੈ ਤਾਂ ਗਿਆਨ ਦੀ ਲੋੜ ਹੈ ਗੁਰੂ ਨਾਨਕ ਸਾਹਿਬ ਨੇ ਦੱਸਿਆ ਵੀ ਘਟ ਘਟ ਵਿੱਚ ਉਹੀ ਬਸ ਰਿਹਾ ਥੱਥੇ ਥਾਂ ਥਰੰਤਰ ਸੋਈ ਜਾ ਕਾ ਕੀਆ ਸਭ ਹੋਆ ਉਹੀ ਕਰਨਹਾਰ ਹੈ ਇਹੀ ਗੱਲ ਪੰਜਵੇਂ ਪਾਤਸ਼ਾਹ ਨੇ ਦੱਸੀ ਹੈ ਤੇ ਤੀਸਰੇ ਪਾਸ਼ਾ ਨੇ ਉਪਦੇਸ਼ ਦਿੱਤਾ ਵੀ ਜਦੋਂ ਤੱਕ ਅੰਦਰ ਗਿਆਨ ਨਹੀਂ ਤਾਂ ਉਹ ਥਾਨ ਜਿਹੜਾ ਹੈ ਉਹ ਪ੍ਰਸ਼ਟ ਹੋ ਜਾਂਦਾ ਜੇ ਪ੍ਰਸ਼ਟ ਹੋਣ ਤੋਂ ਬਚਾਉਣਾ ਹੈ ਤਾਂ ਗੁਰਬਾਣੀ ਦਾ ਗਿਆਨ ਲੈਣਾ ਪਏਗਾ